ਇੱਕ ਰਾਮ ਰਹੀਮ ਦਾ ਰੂਪ ਦਿਸੇ ਦੁਬਦਾ ਦੇ ਡੇਲੇ ਫੁੱਟ ਜਾਵਨ ਤੇ ਵੇਦ ਕੁਰਾਨ ਅੰਜੀਲਾਂ ਦੇ ਸਦੀਆਂ ਦੇ ਝਗੜੇ ਛੁੱਟ ਜਾਵਨ ਜਿੱਥੋਂ ਸਬਕ ਮਿਲੇ ਨਾ ਸਾਂਝਾਂ ਦਾ ਉਹ ਮੂੰਹ ਭੈੜੇ ਦਮ ਘੁੱਟ ਜਾਵਨ ਜੋ ਸੂਲਾਂ ਵਰਗੀਆਂ ਤਿੱਖੀਆਂ ਜੀਬਾਂ ਰਤੀ ਰਤੀ ਹੋ ਟੁੱਟ ਜਾਵਨ ਸ਼ੁਰ ਹੋ ਜਾਏ ਸ਼ਰੀ ਸ਼ਰਈਆਂ ਦੀ ਜੀਵਨ ਦਾ ਇੱਕ ਇਕਰਾਰ ਹੋਵੇ ਮੇਰਾਂ ਦੀ ਵਰਖਾ ਕਰਦਾ ਤਾਂ ਇਸ ਕਰਕੇ ਉਹ ਕਹਿੰਦੇ ਨੇ ਕਿ ਮਿਹਰ ਦਾ ਮੀਂਹ ਪਾਏ ਹੈ ਅਕਾਲ ਪੁਰਖ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਇੱਕ ਛੋਟੀ ਜੀ ਕਥਾ ਸੁਣਾਉਣ ਲੱਗਾ ਪਰਉਪਕਾਰੀ ਸਹਿਬ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਮਸਤਾਨਗੜ ਜੋ ਸਤਿਗੁਰਾਂ ਦਾ ਆਪਣਾ ਡੇਰਾ ਹੈ ਘਰ ਹੈ ਜੀਵਨ ਨਗਰ ਦੇ ਇਲਾਕੇ ਵਿੱਚ ਉੱਥੇ ਬਰਾਜਮਾਨ ਹਨ 5-6 ਸਾਲ ਦੀ ਗੱਲ ਹੈ ਅੱਜ ਤੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਸੇਵਕਾਂ ਸਮੇਤ ਮਸਤਾਨਗੜ ਆਸਨ ਕੀਤੇ ਹੋਏ ਹਨ ਨਗਰ ਅਮਰਾਸਰ ਨਾਲ ਹੀ ਮੀਲ ਡੇਢ ਮੀਲ ਤੇ ਪਿੰਡ ਹੈ ਉਥੋਂ ਇੱਕ ਗੁਰਮੁਖ ਪਿਆਰਾ ਇੱਕ ਬੀਬੀ ਜਿਨੇ ਕਿ ਸਾਰੀ ਜ਼ਿੰਦਗੀ ਦੀ ਸੋਧ ਰੱਖੀ ਹੋਈ ਸੀ ਉਹ ਆਈ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਖਲੋ ਗਈ ਸੱਚੇ ਪਾਤਸ਼ਾਹ ਕਹਿੰਦੇ ਨੇ ਸੇਵਕਾਂ ਨੂੰ ਬੀਬੀ ਨੂੰ ਪੁੱਛੋ ਇਹ ਕਿਸ ਵਾਸਤੇ ਆਈ ਹੈ ਕੀ ਚਾਹੀਦਾ ਹੈ ਤੋ ਬੀਬੀ ਨੇ ਕਿਹਾ ਗਰੀਬ ਨਵਾਜ ਸਾਡੇ ਘਰ ਚਰਨ ਪਾਓ ਵਾਰ ਲਾਓ ਮੇਲਾ ਕਰੋ ਸੱਚੇ ਪਾਤਸ਼ਾਹ ਮਿਹਰ ਦੀ ਨਿਗਾਹ ਵਿੱਚ ਆਏ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਮਾਰੂ ਡਖਨਿਆਂ ਵਿੱਚ ਆਉਂਦਾ ਹੈ ਜੇ ਦੇਖੇ ਇੱਕ ਵਾਰ ਤਾਂ ਸੁਖ ਕੀ ਮਾਹੂ ਬਾਰੇ ਹੇ ਮੇਰੇ ਪ੍ਰੀਤਮ ਹੇ ਸਤਗੁਰ ਜੇ ਮੇਰੇ ਵੱਲ ਆਪ ਜੀ ਦੀ ਨਿਗਾਹ ਹੋ ਜਾਵੇ ਨਜ਼ਰ ਹੋ ਜਾਵੇ ਤੇ ਸੁਖਾਂ ਦੀ ਗਿਣਤੀ ਨਹੀਂ ਰਹਿੰਦੀ ਲੱਖਾਂ ਪਾਤਸ਼ਾਹੀਆਂ ਮਿਲਦੀਆਂ ਹਨ ਸਤਗੁਰੂ ਪ੍ਰੇਮ ਦੇ ਘਰ ਵਿੱਚ ਆਏ ਸੱਚੇ ਪਾਤਸ਼ਾਹ ਸਤਗੁਰੂ ਜਗਜੀਤ ਸਿੰਘ ਕਹਿੰਦੇ ਨੇ ਅੱਛਾ ਬੀਬੀ ਤਿਆਰੀ ਕਰੋ ਜਾ ਕੇ ਸਵੇਰੇ ਤੁਹਾਡੇ ਘਰ ਵਾਰ ਲੱਗੇਗੀ ਤੋ ਗਰੀਬ ਘਰ ਸੀ ਗਰੀਬੀ ਸੀ ਘਰ ਵਿੱਚ ਆਣ ਕੇ ਤਿਆਰੀ ਕੀਤੀ ਬੜਾ ਪ੍ਰੇਮ ਲੱਗਾ ਘਰ ਵਾਲੇ ਸਾਰੇ ਜੀਆਂ ਨੂੰ ਕਿਹਾ ਕਿ ਸਵੇਰੇ ਆਪਣੇ ਘਰ ਵਾਰ ਲੱਗਣੀ ਹੈ ਸੱਚੇ ਪਾਤਸ਼ਾਹ ਦਰਸ਼ਨ ਦੇਣਗੇ ਮੈਂ ਅਰਜ਼ ਕਰਕੇ ਆਈ ਹਾਂ ਤੋ ਜਿਸ ਤਰ੍ਹਾਂ ਵੀ ਉਹਨਾਂ ਘਰ ਵਿੱਚ ਤਿਆਰੀ ਕੀਤੀ ਤੇ ਅੰਮ੍ਰਿਤ ਵੇਲਾ ਹੋਇਆ ਸੱਚੇ ਪਾਤਸ਼ਾਹ ਨੇ ਆਪਣੇ ਹਜ਼ੂਰੀ ਰਾਗੀ ਜੋ ਵੀ ਮੌਕੇ ਤੇ ਸਨ ਕੁੱਲਾ ਸ਼ੇਰਾ ਉਹ ਜਥਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਦੇ ਲਗਭਗ ਸਰਦੀਆਂ ਦਾ ਮੌਸਮ ਸੀ ਆਣ ਕੇ ਵਾਰਾ ਸ਼ੁਰੂ ਕਰ ਦਿੱਤਾ ਅੱਧਾ ਪੌਣਾ ਘੰਟਾ ਬਾਅਦ ਸੱਚੇ ਪਾਤਸ਼ਾਹ ਵੀ ਦਰਸ਼ਨ ਦਿੱਤੇ ਸਤਗੁਰ ਸੱਚੇ ਪਾਤਸ਼ਾਹ ਦਾ ਵਾਰਾ ਸੁਣ ਕੇ ਦੂਰ ਤੱਕ ਆਵਾਜ਼ ਗਈ ਸਪੀਕਰ ਲਾਇਆ ਸੀ ਨੇੜੇ ਨੇੜੇ ਪਿੰਡਾਂ ਤੋਂ ਉਸ ਪਿੰਡ ਦੀ ਵੀ ਸੰਗਤ ਇਕੱਠੀ ਹੋਈ ਦਰਸ਼ਨ ਮੇਲਾ ਕੀਤਾ ਜਦੋਂ ਕੀਰਤਨ ਦਾ ਸਵੇਰੇ ਆਸਾ ਦੀਵਾਰ ਦਾ ਭੋਗ ਪਿਆ ਸੱਚੇ ਪਾਤਸ਼ਾਹ ਪਰਿਵਾਰ ਵਾਲਿਆਂ ਨੂੰ ਕਹਿੰਦੇ ਨੇ ਬੀਬੀ ਸਾਰੇ ਬੱਚੇ ਤੇ ਆਪਣਾ ਪਰਿਵਾਰ ਲੈ ਕੇ ਇੱਥੇ ਆਓ ਉਹਨਾਂ ਜਾ ਕੇ ਕੋਲ ਚਰਨ ਪਰਸੇ ਸਤਿਗੁਰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਤੁਹਾਡਾ ਵਿਹਾਰ ਕਾਰ ਕੀ ਕਰਦੇ ਹੋ ਉਹਨਾਂ ਕਿਹਾ ਗਰੀਬ ਨਵਾਜ ਆਪ ਜੀ ਦੀ ਕਿਰਪਾ ਨਾਲ ਥੋੜਾ ਬਹੁਤ ਕੰਮ ਕਰਦੇ ਹਾਂ ਮਜ਼ਦੂਰੀ ਮਿਹਨਤ ਕਰਦੇ ਹਾਂ ਤੋਂ ਗਰੀਬ ਨਵਾਜ ਕਹਿੰਦੇ ਨੇ ਤੁਹਾਡੇ ਕੋਲ ਜ਼ਮੀਨ ਹੈ ਕਹਿੰਦੇ ਨੇ ਜੀ ਜ਼ਮੀਨ ਤਾਂ ਹੈ ਨਹੀਂ ਤੋ ਸਤਗੁਰ ਸੱਚੇ ਪਾਤਸ਼ਾਹ ਇਧਰ ਧਿਆਨ ਮਾਰ ਕੇ ਆਪਣੇ ਕੋਲ ਅਵਤਾਰ ਸਿੰਘ ਜੋ ਉਸੇ ਹੀ ਨਗਰ ਦਾ ਸਤਗੁਰਾਂ ਦਾ ਮੁਖੀ ਹੈ ਆਗੂ ਹੈ ਉਹ ਬੈਠਾ ਸੀ ਸੱਚੇ ਪਾਤਸ਼ਾਹ ਦੇ ਵੱਲ ਵੇਖ ਕੇ ਕਹਿੰਦੇ ਨੇ ਅਵਤਾਰ ਇਹਨਾਂ ਨੂੰ 10 ਕਿੱਲੇ ਜ਼ਮੀਨ ਅੱਜ ਤੋਂ ਹੀ ਦੇ ਦਿੱਤੀ ਜਾਵੇ ਇੰਤਜ਼ਾਮ ਕਰੋ ਤੋ ਜਿੰਨਾ ਚਿਰ ਜ਼ਮੀਨ ਦਾ ਪ੍ਰਬੰਧ ਨਹੀਂ ਹੁੰਦਾ ਉਹਨਾਂ ਚਿਰ ਤੂੰ ਆਪਣੀ ਜ਼ਮੀਨ ਦਿੱਤੀ ਜਾਏ ਤੇਰੀ ਜ਼ਮੀਨ ਤੋ ਸਤਗੁਰ ਸੱਚੇ ਪਾਤਸ਼ਾਹ ਦੇ ਹੁਕਮ ਦਾ ਪਾਲਨ ਕਰਦੇ ਹੋਏ ਅਵਤਾਰ ਸਿੰਘ ਨੇ 10 ਕਿੱਲੇ ਜ਼ਮੀਨ ਦਿੱਤੀ 5-4 ਸਾਲ ਉਹ ਜ਼ਮੀਨ ਅਵਤਾਰ ਸਿੰਘ ਦੀ ਹੀ ਵਾਉਂਦੇ ਰਹੇ ਨੇ ਹੁਣ ਕੁਝ ਸਾਲ ਹੋਏ ਨੇ ਉਹ ਜ਼ਮੀਨ ਮਸਤਾਨਗੜ 10 ਕਿਲੇ ਜ਼ਮੀਨ ਉਸ ਪਰਿਵਾਰ ਨੂੰ ਦਿੱਤੀ ਹੈ ਸਤਿਗੁਰਾਂ ਨੇ ਉਹਨਾਂ ਤੇ ਤੁੱਠੇ ਸੋਧ ਤੇ ਮਰਿਆਦਾ ਤੇ ਔਰ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਦਿੰਦਾ ਹੈ ਨਮਾਨਿਆਂ ਨੂੰ ਮਾਨ ਪਾਲਦਾ ਨਿਰਗੁਰਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਹੁੰਦੇ ਹੀ ਗਰੀਬਾਂ ਵਾਸਤੇ ਨੇ ਤੋ ਇਹ ਸਾਡੇ ਉਸ ਨਗਰ ਦੀ ਇੱਕ ਕਹਾਣੀ ਹੈ ਕਥਾ ਹੈ ਉਹ ਮੌਜੂਦਾ ਹੈ ਉਹ 10 ਕਿਲੇ ਜ਼ਮੀਨ ਜੋ ਕਿ ਲੱਖਾਂ ਕਰੋੜਾਂ ਰੁਪਈਆਂ ਦੀ ਹੈ ਅੱਜ ਉਹ ਆਪਣੇ ਸੁਖ ਨਾਲ ਰੋਟੀ ਛਕ ਰਹੇ ਹਨ ਸੋਹਣਾ ਕਾਰੋ ਵਿਹਾਰ ਹੈ ਟਰੈਕਟਰ ਰੱਖਿਆ ਘਰ ਖੁੱਲਾ ਬਣਾ ਲਿਆ ਹੈ ਤੋ ਸਤਿਗੁਰਾਂ ਦੇ ਬੜਾ ਧੰਨਵਾਦੀ ਹਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਇਸ ਤਰ੍ਹਾਂ ਸਤਿਗੁਰਾਂ ਨੇ ਹਜ਼ਾਰਾਂ ਲੱਖਾਂ ਲੋਕਾਂ ਤੇ ਕਿਰਪਾ ਕੀਤੀ ਹੋਈ ਹੈ ਤੋ ਸਾਧ ਸਿੰਘ ਜੀ ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਇਸ ਪ੍ਰਦੇਸ਼ ਵਿੱਚ ਦੂਰ ਦਰੇਡੇ ਵੀ ਰਹਿੰਦੇ ਹੋਏ ਸਤਿਗੁਰਾਂ ਦੇ ਨਾਮ ਨਾਲ ਜੁੜੇ ਹੋ ਭਜਨ ਬੰਦਗੀ ਕਰਦੇ ਹੋ ਤੋ ਮੈਂ ਸਾਰੀ ਸਾਧ ਸਿੰਘ ਦਾ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਤੁਹਾਡੀ ਕਿਰਤ ਕਮਾਈ ਵਿੱਚ ਤੁਹਾਡੇ ਅਨਜਲ ਵਿੱਚ ਦਾਸ ਦਾ ਵੀ ਰਲਿਆ ਹੋਇਆ ਸੀ ਕੋਈ ਚਿਰ ਪ੍ਰਸ਼ਾਦ ਪਾਣੀ ਛਕਿਆ ਹੋਇਆ ਅਗਲੇ ਸ਼ਨੀਚਰਵਾਰ ਦਾਸ ਨੇ ਇੰਡੀਆ ਵਾਪਸ ਚਲੇ ਜਾਣਾ ਹੈ ਸੋ ਮੈਂ ਇੱਕ ਇੱਕ ਦਾ ਨਾਮ ਤਾਂ ਨਹੀਂ ਲੈਂਦਾ ਸਮੁੱਚੀ ਨਾਮਧਾਰੀ ਸਾਰੀ ਸਾਧ ਸਿੰਘ ਦਾ ਤਹਿ ਦਿਲੋਂ ਰਿਣੀ ਵੀ ਹਾਂ ਧੰਨਵਾਦੀ ਹਾਂ ਕਿ ਮੈਨੂੰ ਇਸ ਜਗ੍ਹਾ ਤੇ ਰਹਿ ਕੇ ਇਹ ਜ਼ਿੰਦਗੀ ਦੇ ਚਾਰ ਦਿਨ ਜਿਹੜੇ ਬਤੀਤ ਕੀਤੇ ਹਨ ਸੁਖ ਨਾਲ ਪ੍ਰੇਮ ਨਾਲ ਭਜਨ ਬੰਦਗੀ ਬਾਣੀ ਪੜ੍ਹਦਿਆਂ ਕਰਦਿਆਂ ਬੜਾ ਹੀ ਆਨੰਦ ਆਇਆ ਹੈ ਕਿਉਂਕਿ ਇੱਥੇ ਸਤਿਗੁਰਾਂ ਦੇ ਚਰਨ ਬੜੀ ਵਾਰ ਪੈ ਚੁੱਕੇ ਹਨ ਇਹ ਜਗ੍ਹਾ ਪਵਿੱਤਰ ਹੋ ਚੁੱਕੀ ਹੈ ਤੋਂ ਇਸ ਕਰਕੇ ਬੜਾ ਆਨੰਦ ਆਇਆ ਹੈ ਇੱਥੇ ਰਹਿਣ ਦਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਕਨਾਥ ਖਸਮ ਹੱਥ ਕਿਰਤ ਤਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਸੱਚੀ ਗੱਲ ਤਾਂ ਇਹ ਹੈ ਅਨਜਲ ਦਾ ਬੱਧਾ ਮਨੁੱਖ ਘੁੰਮ ਘਮਾ ਰਿਹਾ ਹੈ ਪ੍ਰਸ਼ਾਦ ਪਾਣੀ ਛਕ ਰਿਹਾ ਹੈ ਸੋ ਤੁਹਾਡੀ ਕਿਰਤ ਕਮਾਈ ਵਿੱਚ ਰਲਿਆ ਸੀ ਉਹ ਛਕਿਆ ਛਕਾਇਆ ਹੈ ਤੋ ਕਿਸੇ ਦੇ ਖਿਲਾਫ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਦਿਆਂ ਵੱਧ ਘਟ ਕਿਹਾ ਗਿਆ ਹੋਇਆ ਮੁਆਫ ਕਰਨਾ ਆਪ ਜੀ ਦਾ ਕੋਟਾਨ ਕੋਟਵਾਰ ਧੰਨਵਾਦ ਕਰਨਾ ਹਾਂ ਬਹੁਤ ਸਾਰੀ ਸੰਗਤ ਛੋਟੇ ਬੱਚੇ ਮਾਈ ਭਾਈ ਵੱਲੋਂ ਹਰ ਜਸ ਪੇਟ ਮਾਇਆ ਨਦਰੇ ਅਨੈਤ ਹੋਈ ਹੈ ਸਤਿਗੁਰੂ ਨਾਮਦਾਨ ਬਖਸ਼ਣ ਚੜ੍ਹਦੀ ਕਲਾ ਰੱਖਣਾ ਹਰ ਨੂੰ ਫਤਿਹ ਕਰਨ ਸੋ ਸਾਰੇ ਗੱਜ ਕੇ ਆਖੀਏ ਤਾਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ